ਮਲਾਰ ਹਰ ਜਪਤ ਉਹ ਜਣਾ ਪਦਮ ਕਬਲਾਸਪਤ ਸਾਸਮ ਤੁਲ ਨਹੀਂ ਆਣ ਕਉ ਏਕ ਹੀ ਏਕ ਅਨੇਕ ਹੋਏ ਬਿਸਰਿਓ ਆਣ ਰਿਆਣ ਭਰਪੂਰ ਸੋਉ ਰਾਓ ਜਾ ਕੇ ਭਾਗਵਤ ਲੇਖੀਏ ਅਵਰ ਨਹੀਂ ਪੇਖੀਏ ਤਾਸ ਕੀ ਜਾਤ ਅਛੋਪ ਛੀਪਾ ਵਿਆਸ ਮੈਂ ਲੇਖੀਏ ਸਣਕ ਮੈਂ ਪੇਖੀਏ ਨਾਮ ਕੀ ਨਾਮਣਾ ਸਭ ਤੋਂ ਦੀਪਾ ਜਾ ਕੇ ਈਦ ਬਕਰੀਦ ਕੁਲ ਗਉਰੇ ਵੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪ੍ਰਸਿੱਧ ਕਬੀਰਾ ਜਾ ਕੇ ਕਟੁੰਬ ਕੇ ਢੇਡ ਸਭ ਢੋਰ ਢਵੰਤ ਫਿਰੈ ਅਜੂ ਬਨਾਰਸੀ ਆਸ ਪਾਸਾ ਅਚਾਰ ਸਹਿਤ ਵਿਪਰ ਕਰੇ ਡਨੌਤ ਤਿੰਨ ਤਨੇ ਰਵਿਦਾਸ ਦਾਸਨ ਦਾਸ ਦਾਸਾ ਦਾਸ ਦਾਸ ਦਾਸ ਰਵਿਦਾਸ ਦਾਸਨ ਦਾਸ ਭਗਤਾਂ ਦੀ ਉਹਨਾਂ ਨੇ ਜ਼ਿਕਰ ਕੀਤਾ ਇਹਦੇ ਵਿੱਚ ਨਾਮਦੇਵ ਦਾ ਜ਼ਿਕਰ ਕੀਤਾ ਕਿਉਂ ਕੀਤਾ ਹੈ ਕਿਉਂਕਿ ਉਹ ਕਹਿੰਦੇ ਸੀ ਵੀ ਨੀਚ ਕੁਲ ਨੂੰ ਨਾਮ ਨਹੀਂ ਫੜ ਸਕਦਾ ਉਹਦਾ ਨਾਮ ਨਹੀਂ ਜਪ ਸਕਦਾ ਤਿੰਨੇ ਨੀਚ ਕੁਲ ਦੇ ਨੇ ਉਹਨਾਂ ਦੇ ਹਿਸਾਬ ਨਾਲ ਪੰਡਤਾਂ ਦੇ ਹਿਸਾਬ ਨਾਲ ਇਹ ਤਿੰਨਾਂ ਦੀ ਨਹੀਂ ਵੀ ਹੈ ਨੀਚਾਂ ਵਿੱਚ ਲੈ ਥੱਲੇ ਗੜੇ ਹੋਏ ਖੜ ਗਏ ਹਰ ਜਪਤ ਉਹ ਜਣਾ ਪਦਮ ਕਮਲਾਸ ਪਤ ਤਾਸ ਦਮ ਤੁਲ ਨਹੀਂ ਆਣ ਕੋ ਜਿਹੜੇ ਲੋਕ ਜਿਨ੍ਹਾਂ ਨੇ ਵੀ ਹਰ ਦੇ ਚਰਨ ਜਪੇ ਨੇ ਹਰ ਦੇ ਚਰਨ ਜਪੇ ਨੇ ਕਵਿਲਾਸ ਜਿਹੜਾ ਲਫ਼ਜ਼ ਹੈ ਕਵਿਲਾਸ ਕਵਲਾਪਤੀ ਹੈ ਲੋ ਕਮਲ ਦੇ ਵਿੱਚ ਕਮਲ ਦੇ ਵਿੱਚ ਜਿਹੜੀ ਪ੍ਰਗਟ ਹੋਣ ਵਾਲੀ ਚੀਜ਼ ਹੈ ਨਾ ਕਮਲਾ ਬੀਬੀ ਕਮਲਾ ਰਾਣੀ ਜਿਹਨੂੰ ਕਿਹਾ ਉਹਦਾ ਪਤੀ ਕਮਲਾ ਕੀ ਪ੍ਰਗਟ ਮਤ ਪ੍ਰਗਟ ਹੁੰਦੀ ਹੈ ਨਾ ਚੰਡੀ ਜੋ ਪ੍ਰਗਟ ਹੁੰਦੀ ਹੈ ਹਿਰਦੇ ਚੋਂ ਕਮਲਾਸਪਤੀ ਉਹ ਜਿਹੜੀ ਗੁਰਮਤ ਪ੍ਰਗਟ ਹੁੰਦੀ ਹੈ ਉਹਦਾ ਪਤੀ ਕਮਲਾਸਪਤੀ ਉਹਨੂੰ ਕਿਹਾ ਉਹ ਕੌਣ ਹੈ ਉਹ ਸ਼ਿਵ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਬਰਤਾਏ ਇਹ ਸ਼ਿਵ ਦੀ ਸ਼ਕਤੀ ਹੈ ਜਿਹੜੀ ਬਾਣੀ ਗੁਰੂ ਹੈ ਸ਼ਬਦੀ ਸ਼ਕਤੀ ਹੈ ਹਿਰਦੇ 'ਚ ਪ੍ਰਗਟ ਹੁੰਦੀ ਹੈ ਇਹ ਜੰਮਦੀ ਨਹੀਂ ਹੁੰਦੀ ਇਸੇ ਨੂੰ ਕਿਹਾ ਜੰਡੀ ਪ੍ਰਗਟ ਹੋਈ ਆ ਪ੍ਰਗਟੇ ਹੋਈ ਹੋਈ ਹੈ ਇਹ ਵੀ ਉਹੀ ਗੱਲ ਦੱਸੀ ਹੋਈ ਹੈ ਤਾਂ ਤੁਲ ਨਹੀਂ ਆਣ ਕੋ ਉਹਦੇ ਜਿਹਨੇ ਇਹ ਜਪ ਲਿਆ ਹਿਰਦਾ ਆਪਣੇ ਜੋ ਖੋਜ ਲਿਆ ਅਰ ਜਿਹਦੇ ਅੰਦਰੋਂ ਮਤ ਪ੍ਰਗਟ ਹੋ ਗਈ ਉਹਦੇ ਸਮਾਨ ਕੋਈ ਨਹੀਂ ਹੁੰਦਾ ਸੰਸਾਰ 'ਚ ਉਹ ਭਗਤ ਹੁੰਦਾ ਕਿਉਂਕਿ ਭਗਤ ਹੁੰਦਾ ਉਹਦੇ ਸਮਾਨ ਕੋਈ ਵੀ ਨਹੀਂ ਹੁੰਦਾ ਏਕ ਹੀ ਏਕ ਅਨੇਕ ਹੋਏ ਵਿਸਰਿਓ ਆਣ ਆਨ ਆਣ ਭਰਪੂਰ ਸੋ ਚਾਹੇ ਹੁੰਦੇ ਤਾਂ ਇੱਕੋ ਹੀ ਨੇ ਸਾਰੇ ਇਹ ਬਾਹਰੋਂ ਜਿੰਨੇ ਮਰਜੀ ਹੋਣ ਚਾਹੇ ਚਾਹੇ ਕਰੋੜ ਭਗਤ ਹੋ ਜਵੇ ਸਾਰੇ ਅੰਦਰੋਂ ਇੱਕੋ ਹੀ ਗੱਲ ਹੁੰਦੀ ਹੈ ਏਕ ਹੀ ਏਕ ਅਨੇਕ ਹੋਏ ਵਿਸਰਿਓ ਅੰਦਰੋਂ ਉਸੇ ਤਰੀਕੇ ਨਾਲ ਪੈਦਾ ਹੁੰਦੇ ਨੇ ਨੋ ਚਾਹੇ ਅੱਡ ਅੱਡ ਜਿਵੇਂ ਬਾਹਰ ਦੱਸਣਗੇ ਹੁਣੇ ਇਵੇਂ ਕਬੀਰ ਪੈਦਾ ਹੋਇਆ ਉਸੇ ਤਰੀਕੇ ਨਾਲ ਦੇ ਨੇ ਭਗਤੀ ਕੀਤੀ ਹੈ ਇਹ ਕੋਈ ਪ੍ਰੋਸੀਜਰ ਨਾਲ ਸਾਰੇ ਹੀ ਭਗਤ ਪ੍ਰਗਟ ਹੋਏ ਨੇ ਦੂਜਾ ਤਰੀਕਾ ਕੋਈ ਨਹੀਂ ਇਹਨਾਂ ਨੇ ਕਹਾਣੀ ਆੜ ਬਣਾਈ ਹੋਈ ਹੈ ਕਹਾਣੀਆਂ ਤਾਂ ਬਣਾਈਆਂ ਨੇ ਉਹਨਾਂ ਦੀ ਆਪਣੀ ਮਤ ਨਹੀਂ ਰਹਿੰਦੀ ਇੱਕ ਰੱਤੀ ਜਨਾ ਵੀ ਫਰਕ ਨਹੀਂ ਕਿਸੇ ਭਗਤ ਦਾ ਇੱਕੋ ਕੋਈ ਪ੍ਰੋਸੀਜਰ ਹੈ ਹਵਾ ਸਮਾਨ ਪ੍ਰੋਸੀਜਰ ਦਾ ਫਰਕ ਨਹੀਂ ਹੈ ਆਨ ਨੇ ਆਨ ਭਰਪੂਰ ਸੋ ਭਰਪੂਰ ਜਿਹੜਾ ਹੋ ਜਾਂਦਾ ਭਰਪੂਰ ਸੋ ਕਾਨ ਦੇ ਹਰ ਹੋਰਾਂ ਵਾਸਤੇ ਉਹ ਗਿਆਨ ਐਸਾ ਦਿੰਦੇ ਨੇ ਜਿਹਦੇ ਭਰ ਕੇ ਸਾਰੇ ਪੂਰੇ ਹੋ ਜਾਣ ਜਿਵੇਂ ਗੁਰਬਾਣੀ ਹੈ ਇਹ ਭਰਪੂਰ ਗਿਆਨ ਹੈ ਬੰਦਾ ਗਿਆਨ ਪੂਰਾ ਕਰਨ ਵਾਸਤੇ ਬੁੱਧੀ ਨੂੰ ਭਰਪੂਰ ਕਰਨ ਭਰ ਕੇ ਪੂਰਾ ਕਰਨ ਵਾਸਤੇ ਹੈ ਗਿਆਨ ਜਿੰਨਾ ਸਾਨੂੰ ਸੰਸਾਰ ਗਿਆਨ ਚਾਹੀਦਾ ਗੁਰਬਾਣੀ ਹੈਗਾ ਕਿਹਦਾ ਦੱਸਿਆ ਭਗਤਾਂ ਦਾ ਆਪ ਤਾਂ ਉਹ ਪਹੁੰਚ ਗਏ ਤੇ ਦੂਜਿਆਂ ਨੂੰ ਭਰਪੂਰ ਕਰਨ ਵਾਸਤੇ ਉਹਨਾਂ ਦੀ ਡਿਊਟੀ ਹੁੰਦੀ ਹੈ ਸਾਰਿਆਂ ਦੀ ਹੋਈ ਇਸੇ ਕਰਕੇ ਇਕੱਠੀ ਰੱਖੀ ਹੈ ਬਾਣੀ ਸਾਰਿਓ ਇੱਕੋ ਹੀ ਵਿਸ਼ਾ ਇੱਕੋ ਹੀ ਆਸ਼ਾ ਸਾਰਿਆਂ ਦਾ ਸੀ ਗਿਆਨ ਸੰਸਾਰੀ ਲੋਕਾਂ ਦਾ ਭਰਪੂਰ ਕਰਨਾ ਅਸੀਂ ਕਿਸ ਤਰੀਕੇ ਨਾਲ ਇਹ ਵਸਤਾ ਪ੍ਰਾਪਤ ਕੀਤੀ ਹੈ ਸੰਸਾਰ ਦੇ ਲੋਕ ਉਸੇ ਤਰੀਕੇ ਨਾਲ ਕਰ ਲੈਣ ਆਡ-ਆਡ ਜਗ੍ਹਾ ਪੈਦਾ ਕਿਉਂ ਕੀਤੇ ਪਰਮੇਸ਼ਰ ਨੇ ਉਹ ਝੂਠ ਕਰਨਾ ਸੀ ਸਾਬਤ ਉਹਨਾਂ ਦੀ ਸਿਮਰਤੀ ਨੂੰ ਸਿਮਰਤੀ ਦੇ ਲੋਕ ਸੱਚ ਬੰਦੇ ਸੀ ਉਹ ਤਾਂ ਕੀਤਾ ਸਿਮਰਤੀ ਜਿਹੜੀ ਹੈ ਦਰਗਾਹ ਸਿਮਰਤੀ ਨੂੰ ਅਪਰਮਾਨ ਕਰਦਾ ਕਿ ਪ੍ਰਮਾਣ ਨਹੀਂ ਹੈ ਝੂਠ ਹੈ ਪਖੰਡ ਹੈ ਫਰਾਡ ਹੈ ਇਹ ਜਿਹੜਾ ਧਰਮ ਹੈ ਸਿੱਧੂ ਫਰਾਡ ਦਾ ਦੂਆ ਰੂਪ ਹੈ ਸੋਚੇ ਤਾਂ ਫਰਾਡ ਹੈ ਲੋਕਾਂ ਨੂੰ ਸਾਰੇ ਹੀ ਧਰਮ ਵੈਸੇ ਫਰਾਡ ਨੇ ਸਾਰੀਆਂ ਮਤਾਂ ਜਿੰਨੀਆਂ ਆ ਮਤ ਨੂੰ ਛੱਡ ਕੇ ਸਾਰੀਆਂ ਹੀ ਮਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਫਰਾਡ ਹੈ ਜਦ ਫਰਾਡ ਕਦ ਹੁੰਦਾ ਜਦ ਮਤ ਪ੍ਰਚਾਰਨ ਵਾਲੇ ਨੂੰ ਪਤਾ ਲੱਗ ਜਾਵੇ ਮੇਰੀ ਮਤ ਝੂਠੀ ਹੈ ਉਹਦੇ ਬਾਅਦ ਮਨ ਹਟੇ ਫਿਰ ਫਰਾਡ ਹੁੰਦਾ ਜਿੰਨਾ ਚਿਰ ਤਾਂ ਉਹਨੂੰ ਨਾ ਪਤਾ ਹੋਵੇ ਉਹਨਾਂ ਚਿਰ ਪ੍ਰਚਾਰ ਕਰੀ ਜਾਵੇ ਉਹਨਾਂ ਚਿਰ ਤਾਂ ਚਲੋ ਫਰਾਡ ਨਹੀਂ ਕਹਿ ਸਕਦੇ ਪਰ ਜਦ ਲੋਇਕ ਲਈ ਕਰਦਾ ਹੈ ਕੋਈ ਕੰਮ ਫਿਰ ਫਰਾਡ ਬਣ ਜਾਂਦਾ ਇਹ ਤਾਂ ਭਗਤ ਇਹਨਾਂ ਨੂੰ ਕਹਿ ਰਹੇ ਨੇ ਗਲਤ ਨੇ ਫੇਰ ਵੀ ਨਹੀਂ ਹਟਦੇ ਤਾਂ ਫਰਾਡ ਹੈ ਮੇਰਾ ਭਗਤਾਂ ਦੀ ਬਾਤ ਨੂੰ ਖਤਮ ਕਰਕੇ ਆਪਣਾ ਫੇਰ ਫਰਾਡ ਚਾਲੂ ਕੀਤਾ ਕਈ ਵਾਰ ਕੀਤਾ ਕਰਦੇ ਹੀ ਰਹਿੰਦੇ ਨੇ ਹਿੰਦੂ ਮਤਕ ਫਰਾਡ ਹੈ ਬਹੁਤ ਤਕੜਾ ਫਰਾਡ ਦਾ ਨੂੰ ਹਿੰਦੂ ਮਤ ਹੋਰ ਕੁਝ ਨਹੀਂ ਇਹ ਸਾਬਤ ਕਰਨਾ ਹੀ ਹੈ ਫਰਾਡ ਸਾਬਤ ਕਰੋ ਤੁਸੀਂ ਫਰਾਡ ਨਹੀਂ ਹੈ ਇਹਨਾਂ ਦੇ ਖਿਲਾਫ ਇਹ ਗੁਰਬਾਣੀ ਬੋਲਦੀ ਹੈ ਅਸੀਂ ਤਾਂ ਇਹਨਾਂ ਬਿਆਨਾਂ ਜੋ ਦੇਖਦੇ ਹਾਂ ਜੋ ਗੁਰਬਾਣੀ ਦੇ ਬਿਆਨ ਨੇ ਜੋ ਗ੍ਰੰਥਾਂ ਦੇ ਬਿਆਨ ਨੇ ਉਹ ਜੋ ਫਰਾਡ ਸਾਬਤ ਹੁੰਦਾ ਹਾਂ ਪਬਲਿਕ ਨੂੰ ਪਤਾ ਲੱਗਿਆ ਕਿ ਉਸ ਵੇਲੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਜਿਹੜੇ ਪੰਡਤ ਸੀ ਤੁਹਾਡੇ ਕੋਲ ਵੇਦ ਪਿਆ ਹੈ ਵੇਦ ਤੁਸੀਂ ਜਾਣਬੁੱਝ ਕੇ ਛੱਡਿਆ ਹੋਇਆ ਹੈ ਸਿਮਰਤਿਆ ਦੇ ਉਲਟ ਕੱਢੀਆਂ ਨੇ ਗਵਾਹੀ ਦੇ ਰਿਹਾ ਕੋਈ ਹਾਸ ਆਪਣਾ ਕਬੀਰ ਪੰਡਤ ਪਾੜੀ ਬਾਟ ਜਾਂ ਪੰਡਤ ਨੇ ਬਾਟ ਪਾੜੀ ਹੈ ਤੇ ਫਰਾਡ ਹੈ ਕੀਤਾ ਫਿਰ ਉਹ ਸਾਰਿਆਂ ਨੂੰ ਪਤਾ ਇਸ ਗੱਲ ਦਾ ਫਰਾਡ ਕੀਤਾ ਜਾ ਕੇ ਭਾਗਵਤ ਲਿਖੀਏ ਅਵਰ ਨਹੀਂ ਪੇਖੀਏ ਤਾਤ ਕੀ ਜਾਤ ਅਛੋਪ ਛੀਪਾ ਦੇਖੋ ਉਹਦੀ ਜਾਪ ਕੀ ਹੈ ਜਾਤ ਕੀ ਹੈ ਅਛੋਪ ਜਿਹਨੂੰ ਤੁਸੀਂ ਛੂ ਨਹੀਂ ਸਕਦੇ ਪੰਡਤ ਨਹੀਂ ਛੂ ਨਾ ਉਹਨੂੰ ਪਿੱਟ ਲੱਗਦੀ ਆ ਉਹ ਪਿੱਟ ਪਟਿਆ ਜਾਊਗਾ ਅਜੋਬ ਛਿਪਾ ਉਹ ਕੌਣ ਨਾਮਦੇਵ ਉਹ ਵੀ ਭਗਤ ਹੈ ਜਾ ਕੇ ਭਾਗਵਤ ਲਿਖੀਏ ਭਾਗਵਤ ਲਿਖੀਏ ਉਹ ਜਿਵੇਂ ਉਹਦੇ ਤੇ ਲਿਖਿਆ ਜਾਂਦਾ ਨਾ ਕਾਗਜ਼ ਤੇ ਭਾਗ ਉਹਦੇ ਉਹਨੂੰ ਗੁਰਬਾਣੀ ਲਿਖੀ ਤਾਂ ਹੋਈ ਹੈ ਇਹਦੇ ਪਹਿਲਾਂ ਲਿਖੀ ਹੈ ਰਵਿਦਾਸ ਨੂੰ ਰਵਦਾਸ ਨੂੰ ਪਹਿਲਾਂ ਹੋਇਆ ਨਾਮਦੇਵ ਰਵਦਾਸ ਦੀ ਰਵਦਾਸ ਨੇ ਨਾਮਦੇਵ ਦੀ ਬਾਣੀ ਪੜ੍ਹੀ ਹੈ ਉਹ ਕਹਿੰਦਾ ਭਾਗਵਤ ਲਿਖਿਆ ਹੀ ਭਾਗਵਤ ਹੈ ਗੁਰਬਾਣੀ ਨੂੰ ਭਾਗਵਤ ਕਿਹਾ ਹੋਇਆ ਹੈ ਇਹ ਭਾਗਵਤ ਦੀ ਭਗਵਤ ਹੈ ਔਰ ਭਾਗਵਤ ਗੀਤਾ ਦਾ ਨੂੰ ਬਣਾ ਲਿਆ ਇਹਨਾਂ ਨੇ ਹੋਰੀ ਹੈ ਭਾਗਵਤ ਉੱਤੇ ਬਰਮ ਗਿਆਨ ਕਿਤੇ ਇਹ ਭਾਗਵਤ ਹੈ ਔਰ ਨਹੀਂ ਪੇਖੀ ਹੈ ਅਵਰ ਨਹੀਂ ਪੇਖੀ ਹੈ ਉਹਦੇ ਮੁਕਾਬਲੇ ਦਾ ਹੋਰ ਕੋਈ ਭਾਗਵਤ ਨਹੀਂ ਹੈ ਤਾਤ ਕੀ ਜਾਤ ਅਸ਼ੋਭ ਸ਼ੀਫਾ ਕੌਣ ਹੈ ਪੰਡਤ ਨਹੀਂ ਹੈ ਉਹ ਛਿਪਾ ਜਿਹਨੂੰ ਤੁਸੀਂ ਕਹਿੰਦੇ ਹੋ ਤਾਂ ਜੀ ਪਿੱਟ ਲੱਗਦੀ ਹੈ ਇਹਨੂੰ ਪਰਮੇਸ਼ਰ ਨੂੰ ਤਾਂ ਪਿੱਟ ਲੱਗੀ ਨਹੀਂ ਉਹ ਤਾਂ ਉੱਤੇ ਲਖਾ ਗਿਆ ਅੰਦਰ ਬਹਿ ਕੇ ਬਿਆਸ ਮਹਿ ਲਿਖੀ ਹੈ ਸਣਕ ਮੈਂ ਪੇਖੀ ਹੈ ਨਾਮ ਕੀ ਨਾਮਨਾ ਸਬਦ ਦੀਪਾ ਬਿਆਸ ਦੇ ਵਿੱਚ ਦੇਖ ਲਓ ਬਿਆਸ ਨੂੰ ਪੜ ਲਓ ਬਿਆਸ ਨੇ ਜਿਹੜੇ ਗ੍ਰੰਥ ਲਿਖੇ ਨੇ ਪੜ ਲਓ ਬਿਆਸ ਮੈਂ ਲਿਖੀ ਹੈ ਸੰਗਤ ਮੈਂ ਪੇਖੀ ਹੈ ਸੰਗਤ ਨੂੰ ਪੜ ਲਓ ਸੰਗਤ ਸੰਤਨ ਜਿਹੜੀ ਬਾਤ ਹੈ ਉਹਦੀ ਬਾਤ ਪੜ ਲਓ ਦੇਖ ਲਓ ਨਾਮ ਕੀ ਨਾਮ ਨਾ ਸਬਦ ਦੀਪਾ ਨਾਮ ਦੀ ਜਿਹੜੀ ਜਾਗਾ ਆ ਸਾਰੇ ਦੀਪਾਂ ਚ ਸਾਰੇ ਨਾਮ ਦਾ ਹੀ ਜਾਸਾ ਹੈ ਨਾਮ ਦਾ ਹੀ ਚੱਲਦਾ ਦਬਕਾ ਸਾਰੇ ਜਿੰਨਾ ਵੀ ਕੁਝ ਕਰਿਆ ਜਾਂਦਾ ਹੈ ਨਾਮ ਦੀ ਸ਼ਕਤੀ ਨਾਲ ਹੈ ਹੁਕਮ ਦੀ ਸ਼ਕਤੀ ਨਾਲ ਹੈ ਸਭ ਕੁਝ ਨਾਮ ਕੀ ਨਾਮ ਨਾ ਸਭ ਨਾਮਣਾ ਹੁੰਦਾ ਉਹਦੀ ਸ਼ਕਤੀ ਨਾਮ ਦੀ ਸ਼ਕਤੀ ਹੈ ਸਾਰੇ ਕੰਮ ਕਰਦੀ ਜਾ ਕੇ ਈਦ ਬਕਰੀਦ ਕੁੱਲ ਗਊ ਰੇ ਵੱਧ ਕਰੈ ਜਾ ਕੇ ਈਦ ਬਕਰੀਦ ਕੁੱਲ ਗਊ ਵੱਧ ਕਰੇ ਗਊ ਰੇ ਵੱਧ ਕਰੇ ਮਾਨੇ ਕੁੱਲ ਦੇ ਵਿੱਚ ਈਦ ਬਗੋਲਦੇ ਸੀ ਬਕਰੀਦ ਈਦ ਨੂੰ ਬੱਕਰਾ ਕੱਢਦੇ ਸੀ ਫਿਰ ਗਊ ਦਾ ਵੱਧ ਕਰਦੇ ਸੀ ਗਊ ਕੱਢਦੇ ਸੀ ਬਕਰੀਦ ਉਦੋਂ ਈਦ ਵੇਲੇ ਬਦ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਸ਼ੇਖ ਸ਼ਹੀਦ ਪੀਰ ਨੂੰ ਕਹਿੰਦੇ ਬਾਪ ਮੰਨਦੇ ਸੀ ਪਹਿਲਾਂ ਕਿਹਦੇ ਬਲਾ ਨਾ ਨਾ ਕਬੀਰ ਦੇ ਕਬੀਰ ਦੀ ਗੱਲ ਆਊਗੀ ਹੁਣ ਜਾ ਕੇ ਈਦ ਬਕਰੀਦ ਕੁੱਲ ਗਊਰੇ ਵੱਧ ਕਰਾਂ ਵੱਧ ਕਰਦੇ ਨਹੀਂ ਗਊ ਵੱਧ ਕਰਦੇ ਸੀ ਮਾਨੀਏ ਸ਼ੇਖ ਜੀ ਗਊ ਰੋਟੀ ਮਾਤਾ ਉਹ ਵੱਧ ਕਰਦੇ ਸੀ ਤੁਹਾਨੂੰ ਫੇਰ ਉਹਨੇ ਲਿਖਤੀ ਐਡੇ ਨੀਚ ਆਦਮੀ ਦੇ ਤੁਸੀਂ ਕਿੱਥੇ ਗਏ ਤੁਹਾਡਾ ਨੰਬਰ ਕਿਹੜਾ ਹੈ ਗਊ ਮਾਤਾ ਵਾਲਿਆਂ ਨੂੰ ਨੰਬਰ ਕਿਉਂ ਲਾਇਆ ਉਹਦੀ ਕੋਲ ਤਾਂ ਵੱਧ ਕਰਦੇ ਸੀ ਕਬੀਰ ਦੀ ਹਾਂ ਕਬੀਰ ਦੀ ਬਾਤ ਕਰ ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਜਾ ਕੇ ਬਾਪ ਵੈਸੀ ਕਰੀ ਜਿਹਦੇ ਬਜ਼ੁਰਗਾਂ ਨੇ ਤਾਂ ਐਸੀ ਕਰੀ ਬਕਰੀਦ ਬੁਲਾਉਂਦੇ ਰਹੇ ਗਊਬੰਦ ਕਰਦੇ ਰਹੇ ਪੂਤ ਨੇ ਕੀ ਕੀਤਾ ਪੂਤ ਨੇ ਐਸੀ ਕਰੀ ਵੈਸੀ ਕਰੀ ਕੀਤੀ ਵੈਸੀ ਕਰੀ ਪੂਤ ਵੈਸੀ ਪੂਤ ਨੇ ਕਰੀ ਉਹਨੇ ਭਗਤੀ ਕੀਤੀ ਐਸੀ ਸਰੀ ਹੂੰ ਰੇ ਲੋਕ ਪ੍ਰਸਿੱਧ ਕਬੀਰਾ ਐਸੀ ਹੋਈ ਕਹਿੰਦੇ ਕਿੰਨਾ ਲੋਕਾਂ ਦੇ ਪ੍ਰਸਿੱਧ ਹੋ ਗਿਆ ਕਬੀਰ ਹੋ ਗਿਆ ਨਾ ਹੋ ਗਿਆ ਉਹਨੇ ਭਗਤੀ ਕਰ ਲਈ ਭਗਤੀ ਕੋਈ ਕਰ ਲਵੇ ਕਹਿਣ ਦਾ ਮਤਲਬ ਇਹ ਹੈ ਪਿੱਛੇ ਬਾਪ ਕੀ ਕਰਦਾ ਸੀ ਕੀ ਨਹੀਂ ਕਰਦਾ ਸੀ ਕਿ ਪਿੱਛੇ ਜਾਤ ਕੀ ਸੀ ਕੀ ਨਹੀਂ ਸੀ ਇਹਦਾ ਕੋਈ ਅਸਰ ਨਹੀਂ ਪੈਂਦਾ ਕਹਿਣ ਦਾ ਮਤਲਬ ਇਹ ਹੈ ਵੀ ਉਹਦਾ ਜੇ ਗਹੂ ਕਰਦੇ ਸੀ ਗਹੂ ਕੱਟਦੇ ਸੀ ਇਹ ਹੋ ਨਹੀਂ ਸਕਦਾ ਇਹਦਾ ਜੀ ਨੀਚ ਨੇ ਕੋਈ ਨਹੀਂ ਮਤਲਬ ਇਹਨਾਂ ਗੱਲਾਂ ਦਾ ਸਿਹੂਰੇ ਲੋਕ ਪ੍ਰਸਿੱਧ ਕਵੀਰਾ ਇਹ ਤਿੰਨਾ ਲੋਕਾਂ ਦੇ ਕਬੀਰ ਬੈਠਾ ਨਾ ਪ੍ਰਸਿੱਧ ਤੁਹਾਡੇ ਸਾਹਮਣੇ ਛਾਤੀ ਤੇ ਚੜਿਆ ਬੈਠਾ ਥੋੜੀ ਦੇ ਬੈਠਾ ਕਾਸ਼ੀ ਵਿੱਚ ਹੀ ਹੈ ਤੁਸੀਂ ਕਿੱਥੇ ਗਏ ਤੁਹਾਨੂੰ ਕਿਉਂ ਨਾ ਮਿਲਿਆ ਲੋਕ ਥੋੜੀ ਬੋਲਤੀ ਕਿਵੇਂ ਬੰਦ ਹੋ ਗਈ ਥੋੜੀ ਸਾਰਿਆਂ ਦੀ ਬੋਲਤੀ ਬੰਦ ਕਰਤੀ ਉਹਨੇ ਕਿਉਂ ਇਹ ਵੀ ਇੱਥੇ ਹੀ ਸੀ ਨਾ ਇਹ ਕਾਸ਼ੀ ਦੇ ਨਾਲ ਇੱਕ ਪਿੰਡ ਉੱਥੇ ਸੀ ਰਵਿਦਾਸ ਕਾਸ਼ੀ ਨਹੀਂ ਰਹਿਣ ਦਿੰਦੇ ਸੀ ਇਹਨੂੰ ਜਮਾਰਾ ਨੂੰ ਬਾਹਰ ਰਹਿਣ ਦਿੰਦੇ ਸੀ ਉੱਥੇ ਤਾਂ ਬੁੱਧਲ ਨੇ ਜਾ ਕੇ ਕੁਟੁੰਬ ਕੇ ਢੇੜ ਸਭ ਢੋਲ ਢਵੰਤ ਫਿਰੈ ਹੂੰ ਬਨਾਰਸੀ ਆਸ ਬਾਸਾ ਅਜੋ ਵੀ ਕਹਿੰਦਾ ਜਿਹੜੇ ਕੋਲ ਵਾਲੇ ਖਾਨਦਾਨੀ ਅਜੋ ਵੀ ਬਨਾਰਸੇ ਆਸ ਬਾਸ ਜਿਹੜੇ ਆ ਢੋਲ ਢੋਲਦੇ ਫਿਰਦੇ ਨੇ ਜਿਹਨੂੰ ਤੁਸੀਂ ਢੇੜ ਕਹਿੰਦੇ ਹੋ ਢੇੜ ਢੋਰ ਮਰੇ ਡੰਗਰ ਚੱਕਦੇ ਫਿਰਦੇ ਨੇ ਵੀ ਅਜੇ ਹੁਣ ਬਨਾਰਸੀ ਆਸ ਪਾਸ ਜਦੋਂ ਲਿਖ ਰਿਹਾ ਜੋ ਫਿਰਦੇ ਸੀ ਤਾਂ ਜਦ ਬਨਾਰਸ ਦੇ ਆਸ-ਪਾਸ ਅਚਾਰ ਸਹਿਤ ਵਿਪਰ ਕਰੇ ਨਡੌਤ ਦਿਨ ਤਣੇ ਜਦ ਸਾਹਮਣੇ ਆ ਜਾਂਦੇ ਨੇ ਅਚਾਰ ਸਹਿਤ ਨਡੌਤ ਕਰਦੇ ਨੇ ਹੱਥ ਜੋੜ ਕੇ ਐ ਨਹੀਂ ਵੀ ਸੋਹਣੇ ਅਸਰ ਚਕਾ ਕੇ ਗਾਹ ਚਲੇ ਜਾਂਦੇ ਨੇ ਲੰਬੇ ਬੈ ਕੇ ਨਡੌਤ ਕਰਦੇ ਨੇ ਜਿਵੇਂ ਅਚਾਰ ਦੇਵਤੇ ਪੂਰੇ ਕਰੀ ਦਿਏ ਜਾਂਦੇ ਅਚਾਰ ਸਹਿਤ ਅਚਾਰ ਸਹਿਤ ਉਹ ਵਿਪਰ ਕਰੇ ਨਡੌਤ ਜਿਵੇਂ ਨਡੌਤ ਕਰਨੀ ਚਾਹੀਦੀ ਹੈ ਵਿਪਰ ਐਂਡ ਅਨੋਦ ਕਰਦੇ ਨੇ ਕਾਹਦੇ ਕਰਦੇ ਨੇ ਬਈ ਤੈਨੂੰ ਤਣੇ ਰਵਿਦਾਸ ਦਾਸਨ ਦਾਸਾ ਕਿਉਂਕਿ ਰਵਿਦਾਸ ਦਾਸਾਂ ਦਾ ਤੇਰੇ ਦਾ ਦਾਸ ਹੋ ਗਿਆ ਕਬੀਰ ਦਾਸ ਹੀ ਤੂੰ ਦਾ ਦਾਸ ਹੋ ਗਿਆ ਕਬੀਰ ਦੀ ਗੱਲ ਬੰਦੀ ਕਬੀਰ ਦੀ ਗੱਲ ਸੁਣੀ ਕਬੀਰ ਦੀ ਗੱਲ ਕਮਾਈ ਕੁਰਬਾਨੀ ਬਣ ਗਿਆ ਤੇ ਅਸੀਂ ਬਾਣੀ ਛੱਡੀ ਫਿਰਦੇ ਅਸੀਂ ਗੁਰਬਾਣੀ ਛੱਡੀ ਫਿਰਦੇ ਆ ਆ ਅਵਸਥਾ ਬਾਣੀ ਨੂੰ ਮੰਨਦੇ ਹੋਈ ਹੈ ਤਿੰਨ ਤਣੇ ਰਵਿਦਾਸ ਦਾਸਨ ਦਾਸਾ ਰਵਿਦਾਸ ਜੋ ਕੇ ਦਾਸਾਂ ਦਾ ਦਾਸ ਹੈ ਤਾਂ ਮੇਰੇ ਸਰੀਰ ਨੂੰ ਕਰਦੇ ਨੇ ਨਾਦ ਮੈਨੂੰ ਫੇਰ ਵੀ ਨਹੀਂ ਜਾਣਦੇ ਹੋ ਜਿਵੇਂ ਮੂਰਤੀ ਨੂੰ ਕਰਦੇ ਨੇ ਨਾਦ ਮੈਂ ਤਾਂ ਦਿੱਤਾ ਉਹਨਾਂ ਨੂੰ ਆ ਦੇਹ ਨੂੰ ਕਰੀ ਜਾਂਦੇ ਨਾਦ ਮੈਨੂੰ ਨਹੀਂ ਕਰਦੇ ਹੁੰਦੇ ਇਹ ਮੈਂ ਨਹੀਂ ਦੀਦਾ ਇਹਨਾਂ ਨੂੰ ਮਲਾਰ ਗੱਲ ਅਜੋ ਨੂੰ ਤਿਆਰ ਨਹੀਂ ਮੈਨੂੰ ਦੇਖਣ ਦੀ ਕੋਸ਼ਿਸ਼ ਉਹਦੀ ਕਰ ਰਹੇ ਮੈਨੂੰ ਦੇਖਣ ਦੀ ਕੋਈ ਤਾਂ ਕਰਦੇ ਮੈਂ ਬੁਰਦਾ ਮੇਰੀ ਗੱਲ ਤੇ ਅਮਲ ਕਰਦੇ ਗੁਰਬਾਣੀ ਨਾਲ ਨਹੀਂ ਮੇਰੀ ਗੱਲ ਕਹੀ ਨਾ ਨਹੀਂ ਪ੍ਰੇਮ ਦਾ ਕਬੀਰ ਦੀ ਗੱਲ ਕਹੀ ਨਾ ਪ੍ਰੇਮ ਦੀ ਡਰਦੇ ਨਮਸਕਾਰ ਕਰਦੇ ਨੇ ਡਰਦੇ ਭੈ ਭੀਤ ਹੋਏ ਹੋਏ ਨੇ ਤੇ ਭੈ ਕਰਕੇ ਨਮਸਕਾਰ ਕਰਦੇ ਵੀ ਦੇਵਤਾਂ ਨੂੰ ਵੀ ਭੈ ਕਰਕੇ ਹੀ ਕਰਦੇ ਨੇ ਚਾਹੇ ਪੈ ਦਿੰਦੇ ਨਹੀਂ ਭਗਤ ਕਿਸੇ ਨੂੰ ਪਰ ਉਹ ਡਰਦੇ ਨੇ ਵੀ ਵਿਰੋਧ ਅਸੀਂ ਕਰ ਬੈਠੇ ਗੱਲਾਂ ਲਿਖ ਬੈਠੇ ਪਰਮੇਸ਼ਰ ਦੇ ਉਲਟ ਕਰਤਾ ਸਭ ਕੁਝ ਵੀ ਹੁਣ ਖਾਲੀ ਸਾਡਾ ਕੀ ਹੋਊ ਕੀ ਨਹੀਂ ਹੋਊ ਉਹ ਡਰਦੇ ਡਰਦਾ ਕਰਦੇ ਨੇ